ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਪਵਨ ਆਰੰਭ ਸਤਗੁਰ ਮਤ ਵੇਲਾ ਜਦੋਂ ਤੋਂ ਸਾਚੇ ਤੋਂ ਪੜਾ ਪਿਆ ਨਾ ਉਦੋਂ ਮਤ ਪ੍ਰਗਟ ਹੋਈ ਹੈ ਇਸ ਮਤ ਨੇ ਹੀ ਸ੍ਰਿਸ਼ਟੀ ਸਾਜੀ ਹੈ ਜਦ ਮਤ ਪ੍ਰਗਟ ਹੋਈ ਸੀ ਸ਼ਬਦ ਪ੍ਰਗਟ ਹੋਇਆ ਸੀ ਸ਼ਬਦ ਗੁਰੂ ਸ੍ਰਿਸ਼ਟੀ ਪੈਦਾ ਹੋਈ ਸੀ ਇਹਨੇ ਸਾਚੇ ਤੋਂ ਪਵਨਾ ਅਟਕਾ ਲਿਆ ਸੀ ਉਧਰ ਮਨ ਵੀ ਅਡ ਹੋ ਗਿਆ ਸੀ ਪਵਨ ਆਰੰਭ ਸਤਗੁਰ ਮਤ ਵੇਲਾ ਸਤਗੁਰ ਦੀ ਮਤ ਹੈ ਵੇਲਾ ਉਹ ਹੈ ਜਦੋਂ ਪਵਨ ਪੈਦਾ ਹੋਈ ਸੀ ਸਦਾ ਉਹ ਹੈ ਜਦੋਂ ਪਵਨ ਪੈਦਾ ਹੋਈ ਸੀ ਇੱਕ ਤਤ ਪੈਦਾ ਹੋਇਆ ਸੀ ਬਾਕੀ ਤਤ ਆਪੇ ਪੈਦਾ ਹੋਏ ਨੇ ਸਮੇਂ ਨਾਲ ਬਾਕੀ ਨਹੀਂ ਤਤ ਪੈਦਾ ਕੀਤਾ ਇੱਕੋ ਤਤ ਪੈਦਾ ਕੀਤਾ ਬਾਕੀ ਸਭ ਕੁਝ ਜੋ ਪੈਦਾ ਹੋਇਆ ਉਹ ਸਮੇਂ ਨਾਲ ਪੈਦਾ ਹੋਇਆ ਕਿਉਂਕਿ ਸਮੇਂ ਦਾ ਅਸਰ ਹੈ ਮਾਇਆ ਦੇ ਉੱਤੇ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏਗਾ ਆਪੇ ਹੋ ਜਾਂਦਾ ਸਮੇਂ ਨਾਲ ਹੋ ਜਾਂਦਾ ਪਹਿਲਾਂ ਨਹੀਂ ਕੀਤਾ ਗੈਸਾਂ ਮਿਲਦੀਆਂ ਨੇ ਪਾਣੀ ਪੈਦਾ ਹੋ ਜਾਂਦਾ ਗੈਸਾਂ ਪੈਦਾ ਕੀਤੀਆਂ ਨੇ ਉਹਨੇ ਬਬਲ ਪੈਦਾ ਕੀਤਾ ਪਾਣੀ ਆਪੇ ਹੋ ਗਿਆ ਦਾ ਆਪੇ ਹੁੰਦਾ ਚਲਾ ਗਿਆ ਸਮਝ ਨਾਲ ਸੂਰਜ ਨਾਲ ਟੈਂਪਰੇਚਰ ਨਾਲ ਪ੍ਰੈਸ਼ਰ ਨਾਲ ਫਿਰ ਉਹਦਾ ਚਲਾ ਗਿਆ ਸਭ ਤੋਂ ਪਹਿਲਾਂ ਬਬਲ ਪੈਦਾ ਹੋਈ ਉਦੋਂ ਤੋਂ ਆਰੰਭ ਹੈ ਮਤ ਇਸ ਮਤ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ ਇਸ ਬਵੇਕ ਬੁੱਧੀ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਇਸੇ ਦੀ ਭੈ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ ਜੋ ਜੋ ਰਚਿਓ ਸੋ ਤਿਸੇ ਤੇ ਹੱਥ ਜੋ ਜੋ ਇਹਨੇ ਪੈਦਾ ਕੀਤਾ ਉਹ ਸਾਰਾ ਇਹਦੀ ਭੈ ਵਿੱਚ ਹੈ ਭੈ ਵਿੱਚ ਪਵਨ ਬਹਾ ਸਤ ਵਾਹ ਪੈ ਵਿੱਚ ਚੱਲਣਾ ਲੱਖ ਦਰਿਆਓ ਪੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨਾ ਉਦੋਂ ਤੋਂ ਪੈਦਾ ਹੋਈ ਹੋਈ ਹੈ ਭਾਈ ਉਦੋਂ ਆਦਮੀ ਦੀ ਸੀ ਜਦੋਂ ਤੋਂ ਮਤ ਪੈਦਾ ਹੋਈ ਹੋਈ ਹੈ 84 ਲੱਖ ਜੋਰ ਭੁਗਤ ਕੇ ਆਦਮੀ ਬਣਿਆ ਬਾਅਦ ਚ ਆਦਮੀ ਦੇ ਜਨਮ ਤੇ ਕਰੋੜਾਂ ਸਾਲ ਪਹਿਲਾਂ ਨਹੀਂ ਮਰਦਾ ਹੈ 84 ਲੱਖ ਪੌੜੀ ਤਾਂ ਉਦਾਂ ਹੀ ਚੜਾ ਲਿਆ ਇਹ ਮਤ ਹੋ ਜੂਨਾ ਚ ਆ ਤਾਂ ਇੱਕ ਪੌੜੀ ਰਹਦੀ ਹੈ ਇਸੇ ਮਤ ਨੇ ਚੜਾਇਆ 84 ਲੱਖ ਪੌੜੀ ਇੱਕ ਪੌੜੀ ਉਹ ਜੋ ਰਹਦੀ ਹੈ ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜਨਰ ਚੁੱਕੇ ਆਇਆ ਜਾਏ ਦੁੱਖ ਪਾਣ ਇਹ ਦੋਨਾਂ ਚੁੱਕਦੀ ਹੁਣ ਤੂੰ ਪਿੱਛੇ ਨਹੀਂ ਚੁੱਕਿਆ ਤੂੰ ਪਿੱਛੇ ਨਹੀਂ ਚੁੱਕਿਆ ਇੱਥੇ ਚੁੱਕਿਆ ਨਾ ਇੱਥੇ ਸਿਰ ਪਹੁੰਚਣ ਦਾ ਖਤਰਾ ਹੈ ਕਿਉਂ ਇੱਥੇ ਤੂੰ ਸ਼ਰੀਕ ਖੁਦਾ ਬਣ ਗਿਆ ਇੱਥੇ ਤੂੰ ਸੁਪਰੀਮ ਬਣ ਗਿਆ ਇੱਥੇ ਤਾਂ ਸਾਰੀਆਂ ਜੁਨਾਂ ਆਪਣੇ ਵਸ ਵਿੱਚ ਕਰ ਲਈਆਂ ਸਾਰੀਆਂ ਜੁਨਾਂ ਤੇ ਆਪਣੀ ਸਰਦਾਰੀ ਕਾਇਮ ਕਰ ਲਈ ਮਾਇਆ ਤੇ ਆਪਣੀ ਪਕੜ ਮਜ਼ਬੂਤ ਕਰ ਲਈ ਬਹੁਤ ਕੁਝ ਬਣਾ ਲਿਆ ਮਾਇਆ ਚੋਂ ਤੂੰ ਬਣਾਉਣ ਵਾਲੇ ਨੂੰ ਭੁੱਲ ਗਿਆ ਕ੍ਰੀਏਟਰ ਵੀ ਆਪ ਬਣ ਗਿਆ ਜਾਂ ਹਵਾਈ ਜਹਾਜ਼ ਕਿਨੇ ਬਣਾਇਆ ਰੇਲ ਦਾ ਇੰਜਣ ਕਿਨੇ ਬਣਾਇਆ ਹਾਈਬ੍ਰਿਡ ਬੱਕੀ ਦਾ ਬੀਜ ਕਿਨੇ ਬਣਾਇਆ ਉਹਨਾਂ ਦੇ ਨਾਂ ਨੇ ਜਿਹਨੇ ਪਹਿਲਾਂ ਬਣਾਇਆ ਤਸਦੀਬ ਨਹੀਂ ਉਹਦਾ ਨਾਮ ਭੁੱਲ ਗਿਆ ਰਿਕਾਰਡ ਕੀ ਹੈ ਰਿਕਾਰਡ ਸਾਡੇ ਕੋਲ ਹੈ ਇਹ ਪੜਾਇਆ ਜਾਂਦਾ ਕ੍ਰੀਏਟਰ ਹੋਰ ਬਣ ਕੇ ਕ੍ਰੀਏਟਰ ਛੱਡ ਦਿੱਤਾ ਸੀ ਜਿਹਨੇ ਹਾਈਬ੍ਰਿਡ ਬੀਜ ਬਣਾਇਆ ਸੀ ਉਹ ਕਿਹਨੇ ਬਣਾਇਆ ਇਹ ਸਵਾਲ ਛੱਡਤਾ ਉਹ ਕਿਹਨੇ ਪੈਦਾ ਕੀਤਾ ਇਹ ਛੱਡਤਾ ਸਵਾਲ ਉਹਨੂੰ ਇੱਥੇ ਤੱਕ ਅਕਲ ਕਿਹਨੇ ਦਿੱਤੀ ਇਹ ਸਵਾਲ ਛੱਡਤਾ ਵਿਦਵਾਨਾਂ ਦੀ ਬੁੱਧੀ ਹੈ ਨਾ ਆਪਣੀ ਲੋੜ ਤੋਂ ਗਾਹਾਂ ਇਹਨਾਂ ਨੂੰ ਗੱਲੇ ਨਹੀਂ ਕਰਦੇ ਤਾਂ ਆਪਣੀ ਲੋੜ ਹੈ ਨਾ ਜਿੱਥੇ ਤੱਕ ਉੱਥੇ ਤੱਕ ਇਹਨਾਂ ਦੀ ਦ੍ਰਿਸ਼ਟੀ ਹੈ ਇਹਨਾਂ ਦੀ ਲੋੜ ਸੰਸਾਰੀ ਹੈ ਸੰਸਾਰੀ ਕੋਣ ਜਿਹਦੀ ਲੋੜ ਸੰਸਾਰੀ ਦੀ ਨਿਰਾਕਾਰੀ ਹੈ ਉਹਦਾ ਕੋਣ ਬਦਲ ਜਾਂਦਾ ਸੰਸਾਰੀ ਆਦਮੀ ਦਾ ਸੰਸਾਰੀ ਦੇਸ਼ੀ ਹੁੰਦਾ ਸੰਸਾਰੀ ਲੋੜਾਂ ਹੁੰਦੀਆਂ ਨੇ ਜਿਹਨੇ ਸੰਸਾਰੀ ਲੋੜਾਂ ਨੂੰ ਅਤ ਸੀਮਤ ਕਰ ਲਿਆ ਅਤ ਸੀਮਤ ਅਤ ਸੀਮਤ ਉਹਦੇ ਅੰਦਰ ਨਿਰਾਕਾਰੀ ਲੋੜ ਪੈਦਾ ਹੋਊਗੀ ਨਾਮ ਦੀ ਭੁੱਖ ਜਾਗਰਤ ਹੋਊਗੀ ਜੇ ਸੰਸਾਰੀ ਲੋੜਾਂ ਜ਼ਿਆਦਾ ਨੇ ਇਹ ਭੁੱਖ ਪੈਦਾ ਹੀ ਨਹੀਂ ਹੁੰਦੀ ਇਸ ਕਰਕੇ ਰਿਸ਼ੀ ਬੁਰੀ ਕੁਟਿਆ 'ਚ ਰਹਿੰਦੇ ਹੁੰਦੇ ਸੀ ਜਾ ਕੇ ਬਾਹਰ ਜਦ 'ਚ ਲੋੜਾਂ ਘਟਾਉਂਦੇ ਸੀ ਜਿੰਨੇ ਬੜੇ ਆਦਮੀ ਹੁੰਦੇ ਨੇ ਉਹਦੀ ਲੋੜ ਉਹਦੀ ਸੰਸਾਰੀ ਘਟ ਹੋ ਜਿਹਦੀ ਲੋੜ ਵੱਧਾ ਉਹਦਾ ਨਰਕੀ ਜੀਵ ਉਹ ਬੁੱਧੀਹੀਣ ਜਿੰਨੀਆਂ ਲੋੜਾਂ ਵਧਾਈ ਜਾਂਦਾ ਆਦਮੀ ਬੁੱਧੀਹੀਨ ਹੁੰਦਾ ਚਲਿਆ ਜਾਂਦਾ ਦੁਖੀ ਹੁੰਦਾ ਚਲਿਆ ਜਾਂਦਾ ਅਕਲ ਤੁਹਾਡੇ ਫਿਕਰਾਂ ਤੇ ਕਾਬੂ ਕਰਦੀ ਹੈ ਕਮਾਂਡ ਕਰਦੀ ਹੈ ਚਿੰਤਾਵਾਂ ਕੰਟਰੋਲ ਅਕਲ ਕਰਦੀ ਹੈ ਜੇ ਚਿੰਤਾਵਾਂ ਤੁਹਾਡੀਆਂ ਕੰਟਰੋਲ 'ਚ ਨਹੀਂ ਹਨ ਤਾਂ ਬੇਅਕਲੀ ਦੀ ਨਿਸ਼ਾਨੀ ਹੈ ਅਗਿਆਨਤਾ ਦੀ ਨਿਸ਼ਾਨੀ ਹੈ ਗਿਆਨ ਦਾ ਦਿਵਾਲਾ ਨਿਕਲ ਗਿਆ ਸਮਝ ਲਓ ਪਦਾਰਥ ਕਿਹਾ ਜਿੰਨੇ ਵਰਗੀ ਨੇ ਤੁਹਾਡੇ ਕੋਲ ਅਕਲ ਦਾ ਦਿਵਾਲਾ ਨਿਕਲਿਆ ਹੈ ਕਿ ਬੇਕਾਬੂ ਹੋ ਗਿਆ ਮਨ ਮਨ ਬੇਕਾਬੂ ਹੈ ਇਹਦਾ ਅਕਲ ਦਾ ਦਿਵਾਲਾ ਨਿਕਲਿਆ ਹੈ ਅਕਲ ਨੇ ਮਨ ਨੂੰ ਕੰਟਰੋਲ ਕਰਨਾ ਵੀ ਲੋੜਾ ਸੀ ਬਤਰਖ ਜੇ ਲੋੜਾ ਵਧਾਊਗਾ ਤਾਂ ਅਕਲ ਦਾ ਦਿਵਾਲਾ ਸੰਸਾਰੀ ਲੋੜਾਂ ਮਨ ਦੀ ਬੇਚੈਨੀ ਪੈਦਾ ਕਰਦੀ ਹੈ ਪੀਸ ਆਫ ਮਾਈਂਡ ਘਟਦਾ ਚਲਿਆ ਜਾਊ ਜਿੰਨੀਆਂ ਸੰਸਾਰੀ ਲੋੜਾਂ ਵਧੀਆਂ ਚਲੀਆਂ ਜਾਣਗੀਆਂ ਅੱਜ ਪੀਸ ਆਫ ਮਾਈਂਡ ਦੀ ਲੋੜ ਕਿਉਂ ਹੈ ਸੰਸਾਰੀ ਲੋੜਾਂ ਦੀ ਰੇਸ ਹੈ ਲੱਗੀ ਰੇਸ ਜੋ ਜੋ ਬਦਲ ਗਿਆ ਪੀਸ ਆਫ ਮਾਈਂਡ ਉਹਦੇ ਹੀ ਘਟਦਾ ਚਲਾ ਜਾਊ ਬਸ ਗੋਲੀ ਖਾਦੇ ਬਿਨਾਂ ਕਿਸੇ ਨੂੰ ਨੀਂਦ ਨਹੀਂ ਆਉਂਦੀ ਅੱਗੇ ਕੰਮ ਕਰਦੇ ਥੱਕ ਜਾਂਦੇ ਤੇ ਨੀਂਦ ਤਾਂ ਡਲਿਆ ਜਾ ਜਾਂਦੀ ਸੀ ਦੇਹ ਨਾਲ ਕੰਮ ਕਰਦੇ ਤੇ ਥੱਕ ਜਾਂਦੇ ਤੇ ਡਲਿਆ ਚ ਬੈਰੂ ਨਹੀਂ ਆ ਜਾਂਦੀ ਸੀ ਹੁਣ ਗਦਾਈਆਂ ਦੇ ਪੈਰੂ ਨੀਂਦ ਨਹੀਂ ਆਉਂਦੀ ਏਸੀ ਚ ਪੈਰੂ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦਾ ਕਿਉਂ ਉਹ ਪੀਸਾ ਮਾਈਟਾ ਦੀਦਾ ਨੀਂਦ ਏਸੀ ਖਾ ਗਿਆ ਉਹਦਾ ਬਿਲ ਖਾ ਗਿਆ ਬਿਜਲੀ ਦਾ ਬਿੱਲ ਖਾ ਗਿਆ ਹਾਂਜੀ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਗੁਰੂ ਕੌਣ ਹੈ ਇਹਦੇ ਚ ਕਾ ਕੌਣ ਗੁਰੂ ਇਹਦੇ ਚ ਪਾਈ ਜਿਹੜਾ ਉਪਦੇਸ਼ ਹੈ ਇਹ ਗੁਰੂ ਹੈ ਯਾ ਤਾਂ ਉਪਦੇਸ਼ ਗਿਆਨ ਗੁਰੂ ਹੈ ਇਹਦੇ ਵਿੱਚ ਵੈਸੇ ਇਹ ਸ਼ਬਦ ਦੀ ਗੱਲ ਨਹੀਂ ਸ਼ਬਦ ਗੁਰੂ ਉਹ ਹੈ ਜਿਹਨੂੰ ਜੋਗੀ ਸੁਣਦੇ ਨੇ ਬਿਨਾਂ ਕਰਨਾ ਤੇ ਸੁਣਨਾ ਉਹ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਪਵਣਾ ਪੈਦਾ ਕੀਤਾ ਉਹ ਸ਼ਬਦ ਦੀ ਗੱਲ ਉਹ ਸ਼ਬਦ ਰੂਪ ਹੈ ਉਹ ਬੱਦਾ ਨਹੀਂ ਹੈ ਬੱਦਾ ਨਹੀਂ ਕਿਸੇ ਬੰਦੇ ਦਾ ਹੁਕਮ ਹੈ ਬੰਦੇ ਨੇ ਨਹੀਂ ਪੈਦਾ ਕੀਤਾ ਬੰਦੇ ਦੀ ਇੱਛਾ ਸ਼ਕਤੀ ਨੇ ਪੈਦਾ ਕੀਤਾ ਜੋ ਨੇ ਇੱਛਾ ਕੀਤੀ ਹੋਈ ਪੈਦਾ ਹੋ ਗਿਆ ਉਹਨੂੰ ਹੱਥ ਨਹੀਂ ਹਿਲਾਉਣਾ ਪਿਆ ਕੁਛ ਨਹੀਂ ਕਰਨਾ ਪਿਆ ਜੋ ਨੇ ਚਾਹਿਆ ਹੋ ਗਿਆ ਜੋ ਦੀ ਇੱਛਾ ਹੋਈ ਸ਼ਬਦ ਉਹ ਸ਼ਬਦ ਹੈ ਉਹਦੀ ਇੱਛਾ ਲਹਿਰ ਹੈ ਉਹਦੀ ਲਹਿਰ ਸੁਰਤ ਨਾ ਚੇਲਾ ਸੁਰਤ ਹੈ ਜਿਹੜੀ ਧਿਆਨ ਹੈ ਸਾਡਾ ਜੇ ਉਹ ਅੰਦਰ ਮੰਨਦੇ ਹੈ ਸਾਡੇ ਉਹ ਸ਼ਬਦ ਜੇ ਤੋਰਾ ਨੂੰ ਸੁਣਨਾ ਮੰਨਦੇ ਅੰਦਰ ਧਿਆਨ ਨੂੰ ਟਿਕਾ ਲੋ ਉਹ ਸੁਰਤ ਨੂੰ ਮੰਨਦੇ ਅੰਦਰ ਟਿਕਾਓ ਜੇ ਉਹ ਤੁਹਾਨੂੰ ਸੁਣਦੀ ਹੈ ਤੁਸੀਂ ਤੁਸੀਂ ਤਰਕੁਟੀ ਜੇ ਤੁਹਾਨੂੰ ਟਿਕਾਓ ਸੁਰਤ ਟਿਕਾਓਗੇ ਸਰੀਰ ਦਾ ਤੁਹਾਡਾ ਸਰੀਰ ਦੇ ਜਿਹੜੀਆਂ ਆਵਾਜ਼ਾਂ ਨੇ ਨਾ ਸਰੀਰ 'ਚ ਪੈਦਾ ਹੁੰਦੀ ਹੈ ਤੁਹਾਨੂੰ ਉਹ ਸੁਣੂਗੀ ਤਿਰਕੁਟੀ ਤਾਂ ਨਹੀਂ ਸੁਣਦੀ ਉਹ ਤਾਂ ਉਹ ਮਨ ਦੇ ਅੰਦਰੋਂ ਸੁਣੂਗਾ ਨਿਰਾਕਾਰ ਹੈ ਨਿਰਾਕਾਰੀ ਤੁਹਾਨੂੰ ਨਿਰਾਕਾਰ ਦੇ ਅੰਦਰ ਹੈ ਨਾਲ ਸੁਣਨ ਵਾਲੀ ਤੁਹਾਨੂੰ ਐ ਸਰੀਰ ਦੇ ਅੰਦਰ ਹੈ ਬਾਹਰ ਲੈ ਦੇ ਹਵਾ ਚੱਲਦੀ ਹੈ ਕਪੜਾ ਪਾਇਆ ਹੋਇਆ ਸਾਡੇ ਫੜ ਫੜ ਫੜ ਫੜ ਕਰਦਾ ਕਪੜਾ ਕਰੂਗਾ ਹੀ ਹਵਾ ਚੱਲੂਗੀ ਹਵਾ ਤੇ ਚੱਲਦੀ ਹੈ ਤੇ ਕਪੜਾ ਪਾਇਆ ਹੋਇਆ ਪੱਲਾ ਫੜਫੜ ਕਰੂਏ ਉਹ ਤਾਂ ਬਾਹਰਲੀ ਹਵਾ ਦਾ ਅਸਰ ਹੈ ਮਾਇਆ ਦਾ ਅਸਰ ਹੈ ਸਾਡੇ ਮਨ ਦੇ ਉੱਤੇ ਸਰੀਰ ਦੇ ਉੱਤੇ ਖਾਣਾ ਖਾਦਾ ਡਾਕਟਰ ਦੇਖਦੇ ਨੇ ਉਹ ਤਾਂ ਸੁਣਦੇ ਨੇ ਡਾਕਟਰ ਟੂਟੀਆਂ ਲਾ ਕੇ ਜਿਹੜਾ ਸਾਡੇ ਦੇਖਦੇ ਨੇ ਸੁਣਦੇ ਨੇ ਆਵਾਜ਼ ਉਹ ਯੋਗੀ ਸੁਣਦੇ ਤੇ ਉਹ ਟੂਟੀਆਂ ਦੇ ਬਿਰਲ ਸੁਣਦੇ ਨੇ ਡਾਕਟਰ ਟੂਟੀਆਂ ਨਾਲ ਸੁਣਦੇ ਨੇ ਇਹ ਆਵਾਜ਼ ਨਹੀਂ ਹੈ ਉੱਥੇ ਇਹ ਮਨ ਦੇ ਅੰਦਰ ਦੀ ਆਵਾਜ਼ ਹੈ ਕਹਿੰਦੇ ਜਾਣਿਆ ਸੀ ਜਾਤ ਜਿਹੜੀ ਸਰੀਰ ਹੈ ਇਹਦੇ ਵਿੱਚ ਜੋਤ ਹੈ ਜਿਹੜਾ ਮਨ ਜਾਤ ਮਹ ਜੋਤ ਜੋਤ ਮਹ ਜਾਤਾ ਉਹ ਜਿਹੜਾ ਸ਼ਬਦ ਹੈ ਜੋਤ ਦੇ ਅੰਦਰੋਂ ਮਨ ਦੇ ਅੰਦਰੋਂ ਜਾਣੀ ਬਸ ਐਨੀ ਉਹ ਗੱਲ ਦੱਸਦੀ ਬਹੁਤ ਕੁਝ ਦੱਸਦਾ ਸਭ ਕੁਝ ਦੱਸਦਾ ਤੇਰੀ ਗੱਲ ਜਾਤ ਮੈਂ ਜੋਤ ਸਰੀਰ ਵਿੱਚ ਤਾਂ ਜੋਤ ਹੈ ਜੋਤ ਦੇ ਵਿੱਚੋਂ ਜਾਣਣਾ ਅੰਦਰੋਂ ਮਨ ਦੇ ਅੰਦਰੋਂ ਜਾਣਨਾ ਮਨ ਮੈਂ ਆਪ ਹੈ ਉਹਦੀ ਥੰਮੀ ਨਾਲੇ ਮਨ ਖੜਾ ਹੈ ਉਹਨੇ ਮਨ ਨੂੰ ਰੱਖਿਆ ਹੋਇਆ ਜੇ ਕੋਈ ਤੰਬੂ ਖੜਾ ਕਰਨਾ ਹੋਵੇ ਤਾਂ ਥੱਲੇ ਉਹਦੇ ਸਪੋਰਟ ਲਾਉਣੀ ਪੈਂਦੀ ਹੈ ਤਾਂ ਹੀ ਸਪੇਸ ਬਣੂ ਥੱਲੇ ਬੰਦਾ ਮੰਦਰ ਹੈ ਜਿਹੜਾ ਉਹਦੇ ਚੋਂ ਥੰਮੀ ਉਹਦੀ ਆਪਣੀ ਲਾਈ ਹੋਈ ਹੈ ਤਾਂ ਥੰਮਿਆ ਹੋਇਆ ਮਨ ਡਿਗਦਾ ਕਿਉਂ ਡਿਗਦਾ ਜਦ ਮਨ ਚ ਇੱਛਾ ਪੈਦਾ ਹੁੰਦੀ ਹੈ ਤਾਂ ਢਹਿਣਾ ਮਨ ਤਾਂ ਹੈ ਜੇ ਮਨਸਾ ਦੀ ਹੀ ਥੰਮੀ ਬਣਾ ਲਈਏ ਸੀ ਮਨ ਦੀ ਇੱਛਾ ਨੂੰ ਟਿਕਾ ਲਈਏ ਥੱਬੇ ਬਣ ਕੇ ਡੋਲਣ ਤੇ ਹਟ ਗਿਆ ਮਨ ਮੰਦਰ ਮੈਂ ਮਨਸਾ ਥੱਬ ਸਗੋ ਮਨ ਦੀ ਇੱਛਾ ਨੂੰ ਰੋਕ ਕੇ ਥੰਮੀ ਬਣਾ ਦੋ ਤੇ ਮਨ ਦੀ ਇੱਛਾ ਹੀ ਹਲਾ ਰਹੀ ਹੈ ਉਸ ਇੱਛਾ ਜੋ ਵਿੱਚ ਪੈਦਾ ਹੁੰਦੀ ਹੈ ਮਾਇਆ ਦੀ ਇਹੀ ਹਲਾ ਰਹੀ ਹੈ ਜਿੰਨੀਆਂ ਇੱਛਾਵਾਂ ਜ਼ਿਆਦਾ ਨੇ ਉਹਨਾਂ ਹੀ ਚਿੰਤਾਵਾਂ ਵੱਧਦੀਆਂ ਨੇ ਮਨ ਡੋਲਦਾ ਨੀਂਦ ਆਉਂਦੀ ਨਹੀਂ ਨੀਂਦ ਕਿਉਂ ਆਵੇ ਫਿਕਰ ਜਿਹੜੀ ਨਾ ਹੁੰਦੀ ਹੈ ਫਿਕਰ ਜਿਹੜੀ ਨਹੀਂ ਹੁੰਦੀ ਅਕਥ ਕਥਾ ਲੈ ਰਹੋ ਨਿਰਾਲਾ ਇਹ ਅਕਥ ਕਥਾ ਹੈ ਗੱਲ ਮੈਂ ਦੱਸਤੀ ਬੱਲੇ ਤੁਹਾਡੇ ਫੇਰ ਨਹੀਂ ਪੈਣੀ ਕਿਉਂਕਿ ਹੁਣ ਤੇ ਜੋ ਕੋ ਦੱਸਿਆ ਬੱਲੇ ਨਹੀਂ ਪਿਆ ਅਕਥਾ ਬੁੱਝਣ ਵਾਲੀ ਗੱਲ ਹੈ ਇਹ ਅਕਥ ਕਥਾ ਹੈ ਮੈਂ ਜੋ ਕੋ ਇਹ ਦੱਸਿਆ ਇਹ ਵੀ ਨਹੀਂ ਤੁਹਾਡੇ ਬੱਲੇ ਪੈਣਾ ਠੀਕ ਹੈ ਇਸ ਅਕਥ ਕਥਾ ਨੂੰ ਲੈ ਕੇ ਮੈਂ ਵਿਚਾਰਦਾ ਰਹਿਣਾ ਤਾਂ ਨਾਲਾ ਰਹਿਣਾ ਇਸੇ ਨੂੰ ਵਿਚਾਰ ਦੇ ਵਿੱਚ ਇਹਦੀ ਵਿਚਾਰ ਜੇ ਵਿਚਾਰੀ ਜਾਂਦੀ ਹੈ ਦੱਸੀ ਨਹੀਂ ਜਾਂਦੀ ਜੋ ਵਿਚਾਰੀ ਹੈ ਉਹੀ ਦੱਸੀ ਇਹ ਕਥਾ ਅਕਥ ਹੈ ਇਹਦੀ ਵਿਚਾਰ ਕਰੀ ਦੀ ਹੈ ਇਹਦੀ ਵਿਚਾਰ ਜਦ ਕਿਸੇ ਚੀਜ਼ ਦੀ ਵਿਚਾਰ ਕਰੂਗਾ ਨਾਲਾ ਹੋ ਜਾਂਦਾ ਚਲੇ ਜਾਂਦੇ ਤੁਸੀਂ ਕਿਸੇ ਵਿਚਾਰ 'ਚ ਪੈ ਜਾਓ ਜਿਹੜੇ ਘਰ ਜਾਣੇ ਦੋ ਘਰ ਗਾਹਾਂ ਲੱਗ ਜਾਓਗੇ ਦੁਕਾਨ ਕੋਲ ਰੁਕੇ ਗਾਹਾਂ ਲੈ ਵੀ ਪਤਾ ਇੱਥੇ ਨੂੰ ਮੁੜਨਾ ਸੀ ਗਾਹਾਂ ਚਲੇ ਗਏ ਵਿਚਾਰ ਤੁਹਾਨੂੰ ਆਪਣੇ ਨਾਲ ਜੋੜ ਕੇ ਬਾਕੀ ਭਲਾ ਦਿੰਦੀ ਪਿਛਲਾ ਕਾ ਭੁੱਲ ਜਾਂਦਾ ਸੰਸਾਰ ਮੈਂ ਤਾਂ ਭੁੱਲ ਗਿਆ ਮੈਂ ਅਕਥ ਕਥਾ ਦੇ ਨਾਲ ਵਿਚਾਰ ਦੇ ਵਿੱਚ ਜੁੜਿਆ ਰਹਿਣਾ ਇਹ ਕਥਾ ਮੁੱਕਣ ਵਾਲੀ ਹੈ ਨਹੀਂ ਕਿਵੇਂ ਸਮਝਾਉਣਾ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਕਿਉਂ ਸਮਝ ਆਉਣੀ ਨਹੀਂ ਵਿਚਾਰ ਉਕੜੀ ਅੱਡ-ਅੱਡ ਤਰੀਕਿਆਂ ਨਾਲ ਅੱਡ-ਅੱਡ ਪ੍ਰਮਾਣ ਦੇ ਕੇ ਅੱਡ-ਅੱਡ ਪੱਖਾਂ ਤੋਂ ਗੱਲ ਉਹੀ ਕੋਈ ਸਮਝਾਈ ਹੋਈ ਹੈ ਗੁਰਬਾਣੀ ਕਿੱਡੀ ਰਚੀ ਗਈ ਮੁੜ-ਮੁੜ ਗੱਲ ਉਹੀ ਆਈ ਜਾਂਦੀ ਹੈ ਅੱਡ-ਅੱਡ ਪੱਖਾਂ ਤੋਂ ਅੱਡ-ਅੱਡ ਮਸਾਲਾ ਦੇ ਕੇ ਅੱਡ-ਅੱਡ ਉਦਾਹਰਣ ਦੇ ਕੇ ਸਮਝਾਈ ਗਈ ਗੱਲ ਪਰ ਫੇਰ ਵੀ ਕਿਸੇ ਵੇਲੇ ਨਹੀਂ ਸਮਝ ਆਈ ਕਿਉਂ ਨਹੀਂ ਸਮਝ ਆ ਰਹੀ ਹੁਣ ਮੈਂ ਕਿਵੇਂ ਸਮਝਾਵਾਂ ਕਿਵੇਂ ਕਰਨਾ ਚਾਹੀਦਾ ਕੋਈ ਨਵੀਂ ਫੇਰ ਮਸਾਲਾ ਆ ਜਾਂਦੀ ਹੈ ਕੋਈ ਨਵਾਂ ਫੇਰ ਫੁਰਨਾ ਆ ਜਾਂਦਾ ਵੀ ਇਸ ਤਰੀਕੇ ਨਾਲ ਗੱਲ ਕਹੀਏ ਸ਼ਾਇਦ ਸਮਝ ਆ ਜਾਵੇ ਵੱਖਰੇ ਵੱਖਰੇ ਸਟੈਂਡ ਮੰਨਦੇ ਵੱਖਰੇ ਵੱਖਰੇ ਮੰਨਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦੀ ਹੈ ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦੀ ਮਾਲਕ ਜੁਗ ਜੁਗ ਗੁਰਗੋਪਾਲਾ ਨਾਨਕ ਕਹਿੰਦਾ ਗੁਰਗੋਪਾਲਾ ਜਿਹੜਾ ਜਿਹੜਾ ਮੈਂ ਗੁਰਗੋਪਾਲਾ ਉਹਦਾ ਹਮੇਸ਼ਾ ਹੀ ਰਹਿੰਦਾ ਉਹੀ ਗੁਰ ਹੈ ਸਤਗੁਰ ਹੈ ਮੇਰਾ ਗੋਪਾਲਾ ਜਿਹਨੂੰ ਤੁਸੀਂ ਕਹਿੰਦੇ ਹੋ ਜਿਹੜਾ ਗੋਪਾਲਾ ਉਹਨੂੰ ਕਹਿੰਦੇ ਨੇ ਜਿਹੜਾ ਜੀਵ ਆਤਮਾਵਾਂ ਨੇ ਨਾ ਇਹ ਸਾਰੀਆਂ ਗੋਰ ਇਹਨਾਂ ਨੂੰ ਗੋ ਕਹਿੰਦੇ ਨੇ ਇਹਨਾਂ ਦੀ ਰੱਖਿਆ ਕਰਨ ਵਾਲਾ ਕੌਣ ਹੈ ਪਾਲਣਾ ਕਰਨ ਵਾਲਾ ਕੌਣ ਹੈ ਉਹਦਾ ਨਾਮ ਗੋਪਾਲ ਜੀਵਾਂ ਦੀ ਰੱਖਿਆ ਕਰਨਾ ਪਾਲਣਾ ਕਰਨ ਵਾਲਾ ਕੌਣ ਹੈ ਉਹਦਾ ਪਾਲਣਾ ਕਰਨ ਵਾਲਾ ਗੋਪਾਲ ਹੈ ਇਹ ਕ੍ਰਿਸ਼ਨ ਨੂੰ ਗੋਪਾਲ ਕਹਿੰਦੇ ਨੇ ਕਿਉਂ ਕ੍ਰਿਸ਼ਨ ਕਹਿੰਦੇ ਗੋਪਾਲ ਗਾਇਆਂ ਦਾ ਆਵੇ ਸੀ ਨੇ ਘਾਹ ਪਰਮੇਸ਼ਰ ਨੇ ਪੈਦਾ ਕੀਤਾ ਮਾਂ ਪਰਮੇਸ਼ਰ ਵੀ ਪਰਮੇਸ਼ਰ ਪਾਉਂਦਾ ਧਰਤੀ ਉਹਨੇ ਪੈਦਾ ਕੀਤੀ ਹੈ ਉਹਦਾ ਬਾਂਸਰੀ ਵਜਾਉਂਦਾ ਉਹ ਤਾਂ ਆਪੇ ਚੁਗਲਾਤੀਆਂ ਨੇ ਉਹ ਗੋਪਾਲ ਕਹਿੰਦੇ ਹੋ ਗਏ काला गुब्बारा ਦੁੱਧ ਉਹਨਾਂ ਦਾ ਪੀਂਦਾ ਸਭ ਮੱਖਣ ਗਾਇਓ ਦਾ ਖਾਂਦਾ ਗੁਬਾਰਾ ਉਹ ਗਈਆਂ ਦਾ ਉਹਨੂੰ ਪਾਲਦੀਆਂ ਨੇ ਕ੍ਰਿਸ਼ਨ ਨੂੰ ਕਹਿੰਦੇ ਗੋਪਾਲ ਨਾਲੇ ਗਊ ਨੂੰ ਮਾਤਾ ਬੰਦਾ ਫਿਰ ਗੋਪਾਲ ਇਹ ਹੋਇਆ ਉਹ ਪਾਲਣ ਵਾਲੀ ਉਹ ਹੋਈ ਮਾਂ ਹੋਈ ਕਿ ਪਾਲਣ ਵਾਲਾ ਇਹ ਹੋਇਆ ਜਿਨ੍ਹਾਂ ਦਾ ਧਰਮ ਇਹ ਹੈ ਫਸੇ ਤਾਂ ਉਹ ਹੋਏ ਨੇ ਉਹ ਗਊਆਂ ਆਪ ਚੁਗਦੀਆਂ ਨੇ ਤੂੰ ਮੂੰਹ ਜਿੱਦ ਉਹਨਾਂ ਦੇ ਜਾਂ ਤੂੰ ਕਾ ਬਣਾ ਕੇ ਦੇ ਆਪਣੇ ਕਿਸੇ ਤਰੀਕੇ ਨਾਲ ਤੂੰ ਬਾਲਾਂ ਕੀ ਕਰਦਾ ਉਹਨਾਂ ਦੀ ਇਸ ਕਰਕੇ ਦਾ ਸੰਪਾਸ਼ਾ ਨੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਉਹ ਕੀੜਾ ਕਹਿੰਦੇ ਨੇ ਕ੍ਰਿਸ਼ਨ ਨੂੰ ਜਿਹੜਾ ਕੀੜਾ ਗਾਇਆ ਨੇ ਹੋਇਆ ਕੀੜਾ ਤੂੰ ਹੈ ਆਮ ਆਦਮੀ ਨੂੰ ਤਾਂ ਗਊ ਚੰਗੀ ਐ ਨਹੀਂ ਖੜ ਖਾਏ ਦੁੱਧ ਦੇ ਆਪੇ ਚੁੱਕ ਕੇ ਖਾਂਦੀ ਐ ਆਪਣੀ ਮਿਹਨਤ ਨਾਲ ਖਾਂਦੀ ਐ ਖੜ ਕੇ ਕੁਝ ਲੈ ਕੇ ਬਾਹਰੋਂ ਚੁੱਕ ਕੇ ਆ ਜਾਂਦੀਆਂ ਸੀ ਗਾਇਆਂ ਆ ਕੇ ਆ ਖੜਾ ਖੜਾ ਕੋਈ ਨਹੀਂ ਸੀ ਪਉਂਦਾ ਨਹੀਂ ਕਰਦਾ ਜੁੰਦਲ ਪਏ ਸੀ ਕੀ ਕਹਿਣਾ ਕਿਸੇ ਨੇ ਥੋੜਾ ਬਹੁਤਾ ਘਾਹ ਵੱਢ ਕੇ ਲਿਆਂਦਾ ਪਾਤਾ ਉਹ ਵੀ ਉਸ ਸਮੇਂ ਦੇ ਵਿੱਚ ਜਦ ਬਾਹਰ ਕੁਝ ਨਹੀਂ ਹੁੰਦਾ ਦੁੱਧ ਤਾਂ ਦਿੰਦੀਆਂ ਸੀ ਆਦਮੀ ਕੀ ਦਿੰਦਾ ਦੁੱਧ ਪੀ ਕੇ ਨਾ ਕੀ ਕੀਤਾ ਇਹ ਕੀ ਕੀਤਾ ਦੁੱਧ ਪੀ ਕੇ ਦੁੱਧ ਅਮਰਤ ਹੈ 36 ਅਮਰਤ ਦੇ ਵਾਸਤੇ ਬਣਾਏ ਇਹਨੇ ਕੀ ਕੀਤਾ 36 ਅਮਰਤ ਖਾ ਗਏ ਈਰਖਾ ਹੁਕਮ ਦਾ ਵਿਰੋਧ ਹੰਕਾਰ ਇਹ ਪੈਦਾ ਕੀਤਾ ਲੜਾਈ ਝਗੜੇ ਇਹ ਪੈਦਾ ਕੀਤਾ ਭਰਮ ਜਾਣ ਦੇ ਲੋਕ ਫਸਾਏ ਪਰਾਏ ਹੱਕ ਖਾਦੇ ਇਹ ਕੀਤਾ ਨਾ ਇਸ ਕਰਕੇ ਤੈਨੂੰ ਪੈਦਾ ਕੀਤਾ ਸੀ ਇਹ ਕੰਮ ਨੂੰ ਪੈਦਾ ਕੀਤਾ ਸੀ ਇਹ ਨੂੰ ਆਇਆ ਇਸ ਕਮ ਆਇਆ ਸੀ ਇਹ ਤਾਂ ਜੇਲ੍ਹ 'ਚ ਵੀ ਨਹੀਂ ਟਿਕਦਾ ਅਪਰਾਧ ਕਰਕੇ ਆਇਆ ਸੀ ਜੇਲ੍ਹ 'ਚ ਸੁਧਾਰ ਵਾਸਤੇ ਜਾਂਦਾ ਜਿਹੜਾ ਜੇਲ੍ਹ 'ਚ ਵੀ ਜਾ ਕੇ ਅਪਰਾਧ ਕਰੀ ਜਾਵੇ ਉਹਦਾ ਕੀ ਇਲਾਜ ਇਹ ਜੇਲ੍ਹ 'ਚ ਵੀ ਅਪਰਾਧ ਹੋਰ ਕਰੀ ਜਾਂਦਾ ਉਹ ਇਹਦਾ ਸੋਚ ਲੈ ਵੀ ਤੂੰ ਇਹ ਜੇਲ੍ਹ 'ਚ ਆਇਆ ਕੀ ਅਪਰਾਧ ਕਰਕੇ ਆਇਆ ਪਿਛਲੇ ਔਗਣ ਬਖਸ਼ਲਾ ਪ੍ਰਭ ਅੱਗੇ ਮਾਰਗ ਪਾਵਾ ਝੂਠ ਬੋਲਿਆ ਸੀ ਝੁਰਕੀ ਬਾਣੀ ਹੈ ਉਹਨੇ ਕਢਾਇਆ ਮੂੰਹੋਂ ਆਪ ਕਰਤੇ ਨੇ ਵੀ ਪਿਛਲੇ ਉਗਣੇ ਬਖਸ਼ਾ ਲੋ ਅੱਗੇ ਨੂੰ ਹੋਰ ਕਾਤੇ ਕਰਦੇ ਹੋ ਅੱਗੇ ਪੈ ਜਾਓ ਸਿੱਧੇ ਰਸਤੇ ਤੇ ਇਹ ਤਾਂ ਹੁਣ ਵੀ ਅਪਰਾਧੀ ਕਰੀ ਅਪਰਾਧ ਕਰੀ ਜਾਂਦੇ ਕਾਦੇ ਵਾਸਤੇ ਚੌਧਰ ਵਾਸਤੇ ਦੁਨੀਆ ਦੀ ਵਡਿਆਈ ਵਾਸਤੇ ਪੁੱਤ ਪੋਤਿਆਂ ਵਾਸਤੇ ਕਿੱਥੇ ਗਏ ਰਾਜੇ ਪਿਛਲੇ ਕਿੱਥੇ ਗਿਆ ਔਰੰਗਜ਼ੇਬ ਕਿੱਥੇ ਗਿਆ ਸ਼ਾਹਜਹਾਂ ਕਿੱਥੇ ਗਿਆ ਰਣਜੀਤ ਸਿੰਘ ਕੋਈ ਹੈ ਨਿਸ਼ਾਨ ਕਿੰਨਾ ਚਿਰ ਹੋ ਗਿਆ 200 ਸਾਲ ਵੀ ਨਹੀਂ ਹੋਇਆ ਜੀ ਸੌ 200 ਸਾਲ ਕੋਈ ਗੱਲ ਹੁੰਦੀ ਹੈ ਕੱਲ ਕੀ ਹੋ ਜਾਣਾ ਉਹ ਕੱਲ ਪ੍ਰਭਾਕਰ ਨੂੰ ਮਾਰਤਾ ਬੁੱਢਾ ਵੀ ਮਾਰਤਾ ਰਾਜਾ ਬਣਿਆ ਹੋਇਆ ਸੀ ਵਰ ਗਿਆ ਨਾ ਬਸ ਮੁਕਲੇ ਕੰਮ ਇਹ ਕੋ ਸੀ ਨਾ ਇਹ ਤਾਂ ਇੱਥੇ ਵੀ ਟਿਕਦਾ ਅਪਰਾਧ ਕਰਦਾ ਇਹ ਤਾਂ ਰੱਬ ਨੂੰ ਮਿਲਦਾ ਨਹੀਂ ਉਹਦੇ ਨਾਲ ਡਿੱਗ ਪਏ ਇਹਦੀ ਪਕੜ ਦੇ ਬਾਹਰ ਇਹਦਾ ਉਹਦੇ ਨਾਲ ਡਿੱਗ ਪਏ ਕਿ ਆ ਜਾ ਤੇਰੇ ਨਾਲ ਦੇਖਦੇ ਆ ਪਹਿਲਾਂ ਤੋਂ ਬਾਅਦ ਉਹ ਸਾਡੀ ਪਕੜ ਦੇ ਪਰੇ ਹਾਂ ਉਹਦੇ ਵੀ ਡਾਇਆ ਹੋਇਆ ਆਪਣੀ ਮਰਜ਼ੀ ਕਰਦੇ ਆ ਉਹਦੇ ਪਾੜੇ ਚੱਲਦੇ ਨਹੀਂ ਜਿਹੜਾ ਗੋਪਾਲ ਹੈ ਜੇ ਆਦਮੀ ਗੋਪਾਲ ਹੋਵੇ ਉਹ ਆਪਣੇ ਚੇਲਿਆਂ ਤੋਂ ਸਵਾ ਸਾਰਿਆਂ ਨੂੰ ਮਾਰ ਦੇਵੇ ਆਪਣੀਆਂ ਗਊਆਂ ਤੋਂ ਬਿਨਾਂ ਸਾਰਿਆਂ ਨੂੰ ਭੁੱਖੀਆਂ ਮਾਰ ਦੇਵੇ ਲੋਕਾਂ ਦੀਆਂ ਉਹ ਤਾਂ ਸਾਰੀ ਪਾਵਰ ਸੰਸਾਰ ਦੀ ਉਹਨੇ ਆਪਣੇ ਹੱਥ 'ਚ ਰੱਖੀ ਹੋਈ ਹੈ ਇਹ ਆਦਮੀ ਤਾਂ ਇਹ ਜਿਹਾ ਊਤ ਹੈ ਇਹ ਤਾਂ ਜਿਹੜਾ ਇਹਨੂੰ ਨਹੀਂ ਮੰਨਦਾ ਸਾਰਿਆਂ ਨੂੰ ਖਤਮ ਕਰ ਦਵੇ ਸਿਰਫ ਉਹ ਆਪ ਹੀ ਹੈ ਇੱਕ ਉਹ ਚਾਹੇ ਕੋਈ ਮੰਨੋ ਚਾਹੇ ਨਾ ਮੰਨੋ ਉਹਨੇ ਪਾਲਣਾ ਕਰਨੀ ਉਹ ਕਰਨੀ ਹੈ ਪੁੱਤ ਚਾਹੇ ਲੈ ਹੋਵੇ ਚਾਹੇ ਨਾ ਲੈ ਹੋਵੇ ਇਹ ਠੀਕ ਆ ਬਾਪ ਨਰਾਜ ਰਹੂ ਤੇ ਅੰਦਰ ਪਰ ਉਹਨੂੰ ਮਾਰਦਾ ਨਹੀਂ ਹੈ ਪਰ ਉਹ ਜੇ ਕੋਈ ਨੰਦਿਆ ਕਰੂ ਦਸੂ ਐ ਕਰਦਾ ਉਹ ਕਹੂ ਵੀ ਦਸ ਪਾਈ ਕੀ ਕਰੀਏ ਚਲੋ ਛੱਡੋ ਪਰੇ ਨਾ ਲਾਇਕ ਇਹ ਕਹੂ ਹੋਰ ਕੀ ਕਹੂਗਾ ਦੁਖੀ ਰਹੋ ਤਰ ਥੋੜਾ ਬਹੁਤ ਇਹ ਕਰ ਲੂ ਹੋਰ ਕੀ ਕਰੂ ਚਲੇ ਗਏ ਨੂੰ ਇਹ ਭਾਈ ਹੁਣ ਨਹੀਂ ਹਟਦਾ ਇਹਨੂੰ ਸਭ ਕੁਝ ਦੇਤਾ ਸੀ ਇਹ ਨਹੀਂ ਕਮਾਉਂਦਾ ਨੁਕਸਾਨ ਕਰੀ ਜਾਂਦਾ ਆਪੇ ਨਾਲ ਦੇ ਦੋ ਠੀਕ ਨੇ ਤੀਆ ਨਰਾਇਕ ਹੈ ਖਰਚ ਜ਼ਿਆਦਾ ਕਰਦਾ ਕਮਾਉਂਦਾ ਹੈ ਹੀ ਜਦ ਮੁੱਕ ਮੁੱਕ ਜੂ ਸਭ ਕੁਝ ਆਪੇ ਔਖਾ ਹੋਊਗਾ ਪਰ ਸਾਡੇ ਤੇ ਛੱਡਿਆ ਆਪੇ ਔਖੇ ਹੋਣ ਕਹਿਤਾ ਆਪਣੇ ਹੱਥੀ ਆਪਣਾ ਆਪੇ ਗਾਸ ਵਾਸਤੇ ਨਾ ਤਾਂ ਮੈਂ ਤੇਰਾ ਕਾਜ ਬਗਾੜਿਆ ਨਾ ਮੈਂ ਤੇਰਾ ਕਾਜ ਸਵਾਲ ਸਵਾਰ ਨਾ ਵੀ ਤੈਨੂੰ ਪੈਣਾ ਨਾ ਤਾਂ ਮੰਨ ਕੇ ਮਨਾ ਤਾਂ ਮੈਂ ਸਕਦਾ ਨਹੀਂ ਕੀ ਬਾਪ ਬਣਾ ਲੂ ਆਪਣੇ ਪੁੱਤ ਫਿਰ ਉਹ ਸਾਨੂੰ ਕਿਵੇਂ ਬਣਾ ਲੂਗਾ ਉਹਨੇ ਆ ਬਾੜੀ ਭੇਜਤੀ ਅਗਰ ਭੇਜਤੀ ਲੈਣੀ ਹੈ ਲੈ ਲੋ ਨਹੀਂ ਲੈਣੀ ਨਾ ਲੋ ਇਹ ਛੁੱਟਣ ਦੀ ਵਿਧੀ ਹੈ ਬੇਇੱਜ਼ਤੀ ਸੰਸਾਰ ਦੇ ਵਿੱਚ ਜੇ ਕਿਸੇ ਨੇ ਕੈਦ ਤੋਂ ਬਾਹਰ ਨਿਕਲਣਾ ਹੈ ਸੰਸਾਰ ਦੇ ਵਿੱਚੋਂ ਨਿਕਲਣਾ ਚਾਹੁੰਦਾ ਛੁੱਟਣਾ ਚਾਹੁੰਦਾ ਆ ਤਰੀਕਾ ਹੈਗਾ ਨਿਕਲ ਜੇ ਸੰਸਾਰ ਤੋਂ ਕੋਈ ਦੁਖੀ ਹੈ ਜਿਹਦੇ ਤੇ ਜਿਹੜਾ ਜੀ ਲੱਗਿਆ ਹੋਇਆ ਤੇ ਕੋਈ ਰੋਣਾ ਹੀ ਤੇ ਕਰਦੇ ਰਹੋ ਅਪਰਾਧ ਹੋਰ ਫਿਰ ਤਾਂ ਰੋੜਾ ਨਹੀਂ ਮੁਕਦਮੇ ਜਿਹੜੇ ਮਰਜ਼ੀ ਚਲੇ ਜਾਣ ਚੱਲ ਰਹਿਣਾ ਜੇ 'ਚ ਕੀ ਫਰਕ ਪੈਂਦਾ ਮਾਨੇ ਤੇ ਜੁਗ ਜੁਗ ਗੁਰਗੋ ਗੋਪਾਲਾ ਗੁਰੂ ਗੋਪਾਲਾ ਹਮੇਸ਼ਾ ਰਹਿੰਦਾ ਇਸ ਕਰਕੇ ਮੇਰਾ ਸਤਗੁਰ ਐਸਾ ਨਹੀਂ ਹੈ ਸਾਡੇ ਗੁਰੂ ਇਹ ਜਿਹੇ ਨਹੀਂ ਹੁੰਦੇ ਜਿਹੜੇ ਪੀੜੀ ਦਰ ਪੀੜੀ ਬਦਲੀ ਜਾਂਦੇ ਨੇ ਉਹਨਾਂ ਦੇ ਗੁਰੂ ਬਦਲਦੇ ਨੇ ਜਿਨ੍ਹਾਂ ਦੇ ਗੁਰੂ ਮਰ ਜਾਂਦੇ ਨੇ ਸਾਡਾ ਗੁਰੂ ਗੋਪਾਲਾ ਜੰਮਣ ਕਰਨ ਤੇ ਪਰੇ ਆ ਜਿਹੜਾ ਉਹਨੂੰ ਗੁਰੂ ਗੋਪਾਲੇ ਨੂੰ ਗੁਰੂ ਮੰਨ ਲੈਂਦਾ ਉਹ ਜੰਮਣ ਕਰਨ ਤੇ ਪਰੇ ਹੋ ਜਾਂਦਾ ਉਹਦੇ ਵਰਗਾ ਹੀ ਹੋ ਜਾਂਦਾ ਹਰ ਕਾ ਸੇਵਕ ਸੋਹਰ ਜਿਹਾ ਉਹ ਤੁਹਾਡੇ ਗੁਰੂ ਮਰ ਗਏ ਤਾਂ ਦੂਆ ਆਉਂਦਾ ਤੀਆ ਆਉਂਦਾ ਫਿਰ ਤੀਆ ਮਰ ਜਾਂਦਾ ਚੌਥਾ ਜਾਂਦਾ ਚੌਥਾ ਮਰ ਜਾਂਦਾ ਪੰਜਵਾਂ ਜਾਂਦਾ ਇਹ ਚੇਰ ਉਹਨਾਂ ਦੇ ਜਿਹਨਾਂ ਜਿਨ੍ਹਾਂ ਦੇ ਝੂਠੇ ਗੁਰੂ ਨੇ ਜਿਨ੍ਹਾਂ ਦੇ ਸੱਚਾ ਗੁਰੂ ਹੁੰਦਾ ਉਹਨਾਂ ਦੇ ਇੱਕੋ ਹੀ ਹੁੰਦਾ ਦੂਆ ਹੁੰਦਾ ਹੀ ਨਹੀਂ ਜੁਗਾ ਜੁਗਾ ਤੋਂ ਹੀ ਹੈ ਜਦੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੇ ਪੈਦਾ ਕੀਤੀ ਹੈ ਉਹੀ ਗੁਰੂ ਹੈ ਜੁਗ ਜੁਗ ਤੋਂ ਹੀ ਹੈ ਜੁਗ ਜੁਗ ਥਾਪੀ ਸਦਾ ਨਿਰਵੈਰ ਉਹ ਨਿਰਵੈਰ ਹੈ ਨਿਰਵੈਰ ਕਰਦਾ ਸਾਰਿਆਂ ਨੂੰ ਇਹ ਸਮਝਾ ਕੇ ਇੱਕ ਪਿਤਾ ਕਿਸ ਕੇ ਤੋਂ ਅੰਬਾਰ ਕਵੀ ਤੁਸੀਂ ਕਦੇ ਹੀ ਹੋ ਜੋ ਘਾਤੀ ਬਣਦੇ ਹੋ ਕਾਦੇ ਪਿੱਛੇ ਲੜਦੇ ਹੋ ਉਹ ਨਿਰਵੈਰਤਾ ਦੀ ਪੜਾਈ ਪੜਾਉਂਦਾ ਉਹਦੀ ਕੋਈ ਸੁਣੇ ਵੀ ਇਹ ਵੈਰ ਵਿਰੋਧ ਵਾਲੇ ਦੀ ਜ਼ਿਆਦਾ ਸੁਣਦੇ ਨੇ ਇੱਕ ਸ਼ਬਦ ਜਿਤ ਕਥਾ ਵਿਚਾਰੀ ਇੱਕ ਸ਼ਬਦ ਜਿਤ ਕਥਾ ਵਿਚਾਰੀ ਉਹ ਇੱਕ ਸ਼ਬਦ ਹੈ ਇੱਕ ਸ਼ਬਦ ਕੀ ਹੁੰਦਾ ਜਿਹੜਾ ਸਾਬਤ ਸੂਰਜ ਚ ਇੱਕ ਚੋਂ ਨਿਕਲਦਾ ਪੈਦਾ ਹੁੰਦਾ ਸ਼ਬਦ ਉਹ ਇੱਕ ਸ਼ਬਦ ਉਹ ਕੋਈ ਹੈ ਚਾਹੇ ਕਬੀਰ ਚੋਂ ਪੈਦਾ ਹੋਇਆ ਚਾਹੇ ਨਾਨਕ ਚੋਂ ਪੈਦਾ ਹੋਇਆ ਚਾਹੇ ਰਬਦਾਸ ਚੋਂ ਪੈਦਾ ਹੋਇਆ ਚਾਹੇ ਪ੍ਰਲਾਦ ਚੋਂ ਪੈਦਾ ਹੋਇਆ ਚਾਹੇ ਧਰੂ ਚੋਂ ਪੈਦਾ ਹੋਇਆ ਚਾਹੇ ਪੱਟਾਂ ਦੇ ਅੰਦਰੋਂ ਨਿਕਲੀ ਬਾਣੀ ਉਹ ਬਾਣੀ ਇੱਕੋ ਹੀ ਹੈ ਇੱਕੋ ਹੀ ਸ਼ਬਦ ਹੈ ਇੱਕੋ ਹੀ ਉਪਦੇਸ਼ ਹੈ ਉਹ ਇਹ ਸ਼ਬਦ ਲੈ ਲਿਆ ਇਹ ਕਿ ਸ਼ਬਦ ਜਿੱਤ ਕਥਾ ਵਿਚਾਰੀ ਜੋ ਪੂਰੇ ਗੁਰ ਦਾ ਉਪਦੇਸ਼ ਸੀ ਸ਼ਬਦ ਉਹ ਇੱਕ ਸ਼ਬਦ ਹੈ ਉਹ ਚ ਫਰਕ ਨਹੀਂ ਹੈ ਜਿਆਦਾ ਅਸੀਂ ਕਹਨੇ ਆ ਵੀ ਇਹਦੇ ਚ ਹਿੰਦੂਆਂ ਦੀ ਔਰ ਮੁਸਲਮਾਨਾਂ ਭਗਤਾਂ ਦੀ ਬਾਣੀ ਨੂੰ ਮੂਰਖ ਨੇ ਜਿਹੜੇ ਵਿਦਵਾਨ ਕਹਿੰਦੇ ਨੇ ਭਗਤ ਨਾ ਹਿੰਦੂ ਹੁੰਦੇ ਨੇ ਨਾ ਮੁਸਲਮਾਨ ਹੁੰਦੇ ਨੇ ਨਾ ਇਸਾਈ ਹੁੰਦੇ ਨੇ ਨਾ ਬ੍ਰਾਹਮਣ ਹੁੰਦੇ ਨੇ ਨਾ ਛਤਰੀ ਹੁੰਦੇ ਨੇ ਨਾ ਸ਼ੂਦਰ ਹੁੰਦੇ ਨੇ ਨਾ ਬੈਸ ਹੁੰਦੇ ਨੇ ਇਹ ਤਾਂ ਸਾਡੀਆਂ ਬਣਾਈਆਂ ਹੋਈਆਂ ਗੱਲਾਂ ਨੇ ਸੰਸਾਰੀ ਲੋਕਾਂ ਦੇ ਲਫ਼ਜ਼ ਘੜੇ ਹੋਏ ਨੇ ਉਹਦਾ ਉੱਥੇ ਦਾ ਫਰਮਾਨ ਤਾਂ ਇੱਕ ਪਿਤਾ ਹੈ ਕਿਸ ਕੇ ਉਹ ਕੁੱਲ ਰਹਿਤ ਹੈ ਦਰਕਾਰ ਦੇ ਦੇਸ਼ ਕੋਈ ਕੁੱਲ ਨਹੀਂ ਚੱਲਦੀ ਜਦੋਂ ਆਇਆ ਜੀ ਕੋਈ ਕੁੱਲ ਨਹੀਂ ਸੀ ਕੋਈ ਬੇਦੀਆਂ ਤੋਂ ਜੰਮਿਆ ਹੋਇਆ ਕੱਲ ਨੂੰ ਚੂੜਿਆਂ ਦੇ ਪੈਦਾ ਹੋ ਜਵੇ ਫਿਰ ਉਹਦੀ ਕੁਲ ਬਦਲ ਜੂ ਸਾਡੀ ਕੁਲ ਤਾਂ ਉਹੀ ਰਹੂਗੀ ਅਸੀਂ ਬਦਲ ਨਹੀਂ ਨਾ ਕੁਲ ਸਰੀਰ ਕਰਕੇ ਇਹ ਤਾਂ ਵਾਪਰ ਦੀ ਆਪਣਾ ਹੋਈ ਉਹ ਫਲਾਂ ਦੇ ਬੇਦੀ ਕੋਈ ਕੁਲ ਨਹੀਂ ਸੀ ਬੇਦੀ ਆਲਸੀ ਸਰੀਰ ਨਾਲ ਕੋਈ ਸੰਬੰਧ ਨਹੀਂ ਬੇਦੀ ਦਾ ਬੇਦੀ ਕੋਈ ਕੁਲ ਨਹੀਂ ਹੈ ਜਿਹੜਾ ਵੇਦ ਪੜ੍ਹਿਓ ਉਸ ਬੇਦੀ ਕਹਾਏ ਕੁਲ ਕੀ ਸੀ ਕੁਲ ਸੀਗੀ ਮੈਂ ਮਹਿਤਾ ਕੁਲ ਨਾਨਕ ਦੀ ਬੇਦੀ ਦਾ ਕੁਲ ਨਹੀਂ ਸਾਡੂ ਤਾਂ ਬੇਦੀ ਕਿੱਥੇ ਸਾਡੂ ਜਿਹੜੀ ਆਤਮਾ ਦੀ ਕੁਲ ਹੈ ਉਹ ਤਾਂ ਉਹਨੇ ਗਿਆਨ ਪੜ ਲਿਆ ਗਿਆਨਵਾਨਾਂ ਦੀ ਕੁਲ ਬੇਦੀ ਕੁਲ ਦਾ ਮਤਲਬ ਹੈ ਗਿਆਨੀਆਂ ਦੀ ਕੁਲ ਗਿਆਨੀਆਂ ਦੀ ਗਿਆਨੀਆਂ ਦਾ ਤਾਂ ਨਾਮ ਹੈ ਗਿਆਨੀ ਜਿਹੜੇ ਲੋਕ ਨੇ ਉਹਨਾਂ ਦੀ ਕੁਲ ਉਹਨਾਂ ਦੇ ਨੂੰ ਗਿਆਨੀ ਲੱਗਦਾ ਬਸ ਹੋਰ ਕੁਝ ਨਹੀਂ ਲੱਗਦਾ ਤਾਂ ਹੀ ਉਹਨਾਂ ਦੀ ਕੁਲ ਅੱਡ ਬਣਾਈ ਹੈ ਇੱਕ ਹਿੰਦੂ ਹੈ ਇੱਕ ਮੁਸਲਮਾਨ ਹੈ ਹਿੰਦੂ ਅਨਾ ਤਰਕੂ ਕਾਣਾ ਦੋਹਾਂ ਤੋਂ ਗਿਆਨੀ ਸਿਆਣਾ ਗਿਆਨੀ ਕੋਲ ਮੁਸਲਮਾਨ ਵੀ ਹੈ ਗਿਆਨੀਆਂ ਚ ਹਿੰਦੂ ਵੀ ਹੈ ਗਿਆਨੀਆਂ ਪਰ ਨਾ ਉਹ ਜਿਹੜਾ ਗਿਆਨੀਆਂ ਚ ਹਿੰਦੂ ਹੈ ਮੁਸਲਮਾਨ ਹੈ ਨਾ ਉਹ ਮੁਸਲਮਾਨ ਹੈ ਨਾ ਹਿੰਦੂ ਉਹਨਾਂ ਨੇ ਕਹਿੰਦਾ ਨਾ ਉਹ ਹਿੰਦੂ ਨਾ ਮੁਸਲਮਾਨ ਕਿ ਉਹ ਕੋਲ ਸਰੀਰ ਨਾਲ ਸੰਬੰਧਿਤ ਹੈ ਇਹ ਕੋਲ ਸਰੀਰ ਨਾਲ ਸੰਬੰਧਿਤ ਹੈ ਇੱਕ ਪਿਤਾ ਇੱਕ ਸਕਿਆ ਬਾੜ ਕਾੜੀ ਇੱਕ ਸ਼ਬਦ ਜਿਤ ਕਥਾ ਵਿਚਾਰੀ ਇੱਕ ਸ਼ਬਦ ਜਿਤ ਕਥਾ ਵਿਚਾਰੀ ਸ਼ਬਦ ਕੋਈ ਹੈ ਸਾਰਿਆਂ ਦਾ ਕਿਤੋਂ ਵਿਚਾਰ ਲੋ ਚਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਨ ਨਵਾਰੀ ਗੁਰਮੁਖ ਹਉਮੈ ਅਗਨ ਨਵਾਰੀ ਉਹ ਗੁਰਮੁਖ ਹੈ ਉਹਨੇ ਹਉਮੈ ਦੀ ਅਗਰ ਉਦਰੋਂ ਆਪਣੇ ਬੁਝਾ ਲਈ ਉਹਨੇ ਤ੍ਰਿਸ਼ਨਾ ਦੀ ਅਗਨ ਬੁਝਾ ਲਈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਬਿਰਲੇ ਦੀ ਤ੍ਰਿਸ਼ਨਾ ਬੁਝੀ ਹੈ ਗੁਰਮੁਖ ਬਿਰਲੇ ਹੀ ਹੁੰਦੇ ਨੇ ਉਹ ਬਿਰਲੇ ਗੁਰਮੁਖੇ ਅਰਥ ਹੁੰਦੇ ਨੇ ਬਾਣੀ ਨੂੰ ਮਿਲਣਾ ਕੋ ਅਰਥਾਵੈ